ਭਾਗ 6ਵਾਂ ਕਵਰ ਨਾਟ ਅਵੇਲੇਬਲ ਮੈਨੂੰ ਆਪ ਵੀ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਅਜੀਬ ਤਰ੍ਹਾਂ ਦਾ ਆਦਮੀ ਹਾਂ ਪਰਫਿਊਮ ਬਾਰੇ ਇਸ ਦੀ ਵਰਤੋਂ ਬਾਰੇ ਅਤੇ ਮਹਿਕ ਬਾਰੇ ਮੇਰੀ ਆਪਣੀ ਹੀ ਫਿਲਾਸਫੀ ਹੈ ਮੈਂ ਸਵੇਰ ਤਿਆਰ ਹੋਣ ਤੋਂ ਬਾਅਦ ਕਦੇ ਵੀ ਆਪਣੇ ਕੱਪੜਿਆਂ ਉੱਪਰ ਪਰਫਿਊਮ ਦਾ ਛਿੜਕਾਅ ਨਹੀਂ ਕਰਦਾ ਸਗੋਂ ਰਾਤ ਨੂੰ ਉਹਨਾਂ ਕੱਪੜਿਆਂ ਤੇ ਪਰਫਿਊਮ ਸਪਰੇਅ ਕਰਕੇ ਅਲਮਾਰੀ ਵਿੱਚ ਬੰਦ ਕਰ ਦਿੰਦਾ ਹਾਂ ਜੋ ਮੈਂ ਸਵੇਰ ਪਾਉਣੇ ਹੁੰਦੇ ਹਨ ਇਸ ਤਰ੍ਹਾਂ ਹਲਕੀ ਖੁਸ਼ਬੂ ਮਿਲਦੀ ਹੈ ਮੈਨੂੰ ਤੇਜ਼ ਖੁਸ਼ਬੂ ਡਿਸਟਰਬ ਕਰਦੀ ਹੈ ਇੱਕ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਹਮੇਸ਼ਾ ਖੁਸ਼ਬੂ ਦੇ ਟੱਚ ਵਿੱਚ ਰਹਿੰਦੇ ਹੋ ਤਾਂ ਉਹ ਆਪਣਾ ਜਾਦੂ ਗਵਾ ਦਿੰਦੀ ਹੈ ਇਸ ਤਰ੍ਹਾਂ ਖੁਸ਼ਬੂ ਨੂੰ ਸਿਰਫ ਤੁਹਾਡੇ ਆਸ-ਪਾਸ ਦੇ ਲੋਕ ਹੀ ਮਾਣ ਸਕਦੇ ਹਨ ਇਸ ਲਈ ਕਈ ਵਾਰ ਮੈਂ ਆਪਣੇ ਕਮਰੇ ਵਿੱਚ ਜਾਂ ਬਿਸਤਰ ਤੇ ਰੂਮ ਰਿਫਰੈਸ਼ਰ ਦੀ ਜਗ੍ਹਾ ਪਰਫਿਊਮ ਦਾ ਛਿੜਕਾ ਕਰਦਾ ਹਾਂ ਇਸ ਨਾਲ ਸੌਣ ਤੋਂ ਪਹਿਲਾਂ ਦਾ ਸਮਾਂ ਜੋ 15 ਜਾਂ 20 ਮਿੰਟ ਹੁੰਦਾ ਹੈ ਉਹ ਖੁਸ਼ਬੂ ਨਾਲ ਭਰ ਜਾਂਦਾ ਹੈ ਇਸ ਨਾਲ ਅਜੀਬ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਮੈਨੂੰ ਅੱਜ ਸਬੋਧ ਦਾ ਸਟੇਟਸ ਪੜ੍ਹਦਿਆਂ ਪਤਾ ਲੱਗਿਆ ਕਿ ਉਸਨੇ ਮੇਰੇ ਸ਼ਹਿਰ ਆਉਣਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਉਹ ਮੇਰੇ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਤੇ ਗਵਾਂਡੀ ਸ਼ਹਿਰ ਵਿੱਚ ਰਹਿੰਦਾ ਹੈ ਉਹ ਲੱਕੜ ਦਾ ਵਪਾਰੀ ਹੈ ਮੈਂ ਉਸ ਨਾਲ ਗੱਲ ਕੀਤੀ ਉਸ ਨੇ ਦੱਸਿਆ ਕਿ ਤੁਹਾਡੇ ਸ਼ਹਿਰ ਵਿੱਚ ਇੱਕ ਪੁਸਤਕ ਮੇਲਾ ਲੱਗ ਰਿਹਾ ਹੈ ਉਸ ਦੇ ਉਦਘਾਟਨ ਤੇ ਮੇਰੀ ਪੁਸਤਕ ਦਾ ਰਿਲੀਜ਼ ਸਮਾਰੋਹ ਹੈ ਮੇਰੇ ਲਈ ਇਹ ਚੰਗੀ ਗੱਲ ਸੀ ਮੈਂ ਸਬੋਧ ਨੂੰ ਮਿਲਣਾ ਚਾਹੁੰਦਾ ਸੀ ਵੈਸੇ ਫੇਸਬੁੱਕ ਤੇ ਸੁਨੇਹਿਆਂ ਰਾਹੀਂ ਅਸੀਂ ਇੱਕ ਦੂਜੇ ਦੇ ਕਾਫੀ ਕਰੀਬ ਹੋ ਚੁੱਕੇ ਸਾਂ ਮੈਂ ਉਸ ਨੂੰ ਇਹ ਵੀ ਕਿਹਾ ਕਿ ਮੈਂ ਤੁਹਾਡੇ ਬਾਰੇ ਜਾਣਨ ਦਾ ਇੱਛੁਕ ਹਾਂ ਦਰਅਸਲ ਉਸ ਨੂੰ ਜਾਣਨਾ ਮਾਇਰਾ ਨੂੰ ਜਾਣਨ ਦਾ ਇੱਕ ਢੰਗ ਸੀ ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜਦੋਂ ਕਦੀ ਆਪਾਂ ਮਿਲਾਂਗੇ ਉਹ ਸਭ ਮੇਰੇ ਨਾਲ ਸਾਂਝਾ ਕਰੇਗਾ ਉਹ ਮੇਰਾ ਨਜ਼ਦੀਕੀ ਦੋਸਤ ਬਣ ਚੁੱਕਿਆ ਸੀ ਮੇਰੇ ਤੇ ਵਿਸ਼ਵਾਸ ਵੀ ਕਰਨ ਲੱਗਿਆ ਸੀ ਕਈ ਪਰਸਨਲ ਗੱਲਾਂ ਉਹ ਅਕਸਰ ਮੇਰੇ ਨਾਲ ਸਾਂਝੀਆਂ ਕਰਿਆ ਕਰਦਾ ਸੀ ਉਸ ਦਾ ਚੰਗੇ ਲੇਖਕਾਂ ਵਿੱਚ ਨਾਮ ਆਉਂਦਾ ਹੈ ਮੈਂ ਇਹ ਵੀ ਅੰਦਾਜ਼ਾ ਲਗਾ ਰਿਹਾ ਸੀ ਕਿ ਸ਼ਾਇਦ ਮਾਇਰਾ ਵੀ ਉੱਥੇ ਕਿਤਾਬ ਰਿਲੀਜ਼ ਦੇ ਫੰਕਸ਼ਨ ਵਿੱਚ ਆਵੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਨਜ਼ਰ ਆ ਰਹੀ ਸੀ ਮੈਂ ਬੱਸ ਫੜੀ ਅਤੇ ਬੁੱਕ ਰਿਲੀਜ਼ ਦੇ ਸਮਾਗਮ ਦੇ ਸਮੇਂ ਮੈਂ ਉੱਥੇ ਪਹੁੰਚ ਗਿਆ ਸ਼ਾਮ ਦਾ ਸਮਾਂ ਸੀ ਕਾਫੀ ਚਹਿਲ ਪਹਿਲ ਸੀ ਮੈਂ ਸੁਬੋਧ ਨੂੰ ਪਹਿਲੀ ਵਾਰ ਵਿਖਿਆ ਉਹ ਬੜੀ ਆਪਣਤ ਨਾਲ ਮਿਲਿਆ ਮੈਨੂੰ ਜਿਵੇਂ ਬਹੁਤ ਚਿਰ ਦਾ ਜਾਣਦਾ ਹੋਵੇ ਉਹ ਠੀਕ ਕੱਦ ਦਾ ਪਤਲਾ ਗੋਰਾ ਤੇ ਤਿੱਖੇ ਨੱਕ ਵਾਲਾ 38 40 ਕੁ ਸਾਲ ਦਾ ਜੈਂਟਲਮੈਨ ਸੀ ਇੱਕਦਮ ਸ਼ਾਂਤ ਉਸ ਦੇ ਚਿਹਰੇ ਤੇ ਇੱਕ ਅਜੀਬ ਠਹਿਰਾ ਸੀ ਉਹ ਮੈਨੂੰ ਥੱਕਿਆ ਹੋਇਆ ਲੱਗ ਰਿਹਾ ਸੀ ਮੇਰੀਆਂ ਨਜ਼ਰਾਂ ਮਾਇਰਾ ਨੂੰ ਲੱਭ ਰਹੀਆਂ ਸਨ ਪਰ ਉਹ ਨਹੀਂ ਆਈ ਫਿਰ ਫੰਕਸ਼ਨ ਸ਼ੁਰੂ ਹੋਇਆ ਸਟੇਜ ਤੇ ਸਾਰੀਆਂ ਰਸਮੀ ਗੱਲਾਂ ਹੋਈਆਂ ਬੁੱਕ ਰਿਲੀਜ਼ ਹੋਈ ਤਾੜੀਆਂ ਵੱਜੀਆਂ ਸੁਬੋਧ ਨੇ ਇੱਕ ਰੋਮਾਂਟਿਕ ਪੋਇਮ ਪੜ੍ਹੀ 2 ਘੰਟੇ ਵਿੱਚ ਇਹ ਸਭ ਸਮਾਪਤ ਹੋ ਗਿਆ ਰਾਤ ਦੇ ਕਰੀਬ 9:30 ਦਾ ਸਮਾਂ ਸੀ ਸੁਬੋਧ ਫਿਰ ਮੇਰੇ ਕੋਲ ਆਇਆ ਤੇ ਉਸਨੇ ਮੈਨੂੰ ਕਿਹਾ ਇਜਾਜ਼ਤ ਦੇਵੋ ਮੈਂ ਜਾ ਰਿਹਾ ਹਾਂ ਮੈਂ ਉਸ ਨੂੰ ਕਿਹਾ ਕਿ ਅੱਜ ਮੇਰੇ ਕੋਲ ਰੁਕ ਜਾਵੋ ਥੋੜਾ ਜ਼ੋਰ ਦੇਣ ਤੇ ਉਹ ਮੰਨ ਗਿਆ ਫਿਰ ਉਸਨੇ ਕਿਹਾ ਕਿ ਉਹ ਮੇਰੀਆਂ ਪੇਂਟਿੰਗਸ ਵੇਖਣ ਦਾ ਇੱਛੁਕ ਹੈ ਅਤੇ ਇਹ ਇੱਕ ਚੰਗਾ ਸਬਬ ਹੈ ਮੈਂ ਤੇ ਸਬੋਧ ਇਕੱਠੇ ਸਬੋਧ ਦੀ ਕਾਰ ਵਿੱਚ ਮੇਰੇ ਘਰ ਵੱਲ ਜਾ ਰਹੇ ਸਨ ਮੈਂ ਘਰ ਖਾਣਾ ਤਿਆਰ ਕਰਨ ਲਈ ਫੋਨ ਕੀਤਾ ਰਸਤੇ ਵਿੱਚ ਆਮ ਜਿਹੀ ਗੱਲਬਾਤ ਚੱਲਦੀ ਰਹੀ ਮੈਨੂੰ ਪਤਾ ਲੱਗਿਆ ਕਿ ਸਬੋਧ ਸ਼ਰਾਬ ਨਹੀਂ ਪੀਂਦਾ ਘਰ ਆ ਕੇ ਅਸੀਂ ਖਾਣਾ ਖਾ ਕੇ ਰਾਤ ਨੂੰ 10:00 ਵਜੇ ਵਿਹਲੇ ਹੋ ਗਏ ਸਬੋਧ ਬੜੇ ਸਤਿਕਾਰ ਨਾਲ ਮੇਰੀ ਪਤਨੀ ਨੂੰ ਮਿਲਿਆ ਉਹ ਨਜ਼ਰਾਂ ਝੁਕਾ ਕੇ ਗੱਲ ਕਰ ਰਿਹਾ ਸੀ ਖਾਣਾ ਖਾਂਦੇ ਹੋਏ ਉਹ ਆਪਣੀ ਕਿਤਾਬ ਬਾਰੇ ਗੱਲਾਂ ਕਰਦਾ ਰਿਹਾ ਖਾਣਾ ਖਾਣ ਬਾਅਦ ਮੇਰੀ ਪਤਨੀ ਦੂਸਰੇ ਕਮਰੇ ਵਿੱਚ ਸੌਣ ਲਈ ਚਲੀ ਗਈ ਸੀ ਅਸੀਂ ਦੋਵੇਂ ਮੇਰੇ ਬੈੱਡਰੂਮ ਵਿੱਚ ਚਲੇ ਗਏ ਮੈਂ ਸੁਬੋਧ ਨੂੰ ਪੁੱਛਿਆ ਤੁਹਾਨੂੰ ਹਲੇ ਨੀਂਦ ਤਾਂ ਨਹੀਂ ਆ ਰਹੀ ਉਸਨੇ ਕਿਹਾ ਮੈਂ ਹਮੇਸ਼ਾ ਦੇਰ ਨਾਲ ਸੌਂਦਾ ਹਾਂ ਅਤੇ ਜਦੋਂ ਮੈਨੂੰ ਨੀਂਦ ਆ ਰਹੀ ਹੋਵੇ ਤਾਂ ਆਪਣੇ ਆਪ ਨੂੰ ਜ਼ਬਰਦਸਤੀ ਜਾਗਦੇ ਰੱਖਣਾ ਮੈਨੂੰ ਚੰਗਾ ਲੱਗਦਾ ਹੈ ਇਸ ਲਈ ਕੁਝ 15 ਜਾਂ 20 ਮਿੰਟ ਰੋਜ਼ ਕੁਰਸੀ ਜਾਂ ਸੋਫੇ ਤੇ ਬੈਠ ਕੇ ਸੌਂਦਾ ਹਾਂ ਫਿਰ ਬਿਸਤਰ ਵਿੱਚ ਲੇਟ ਜਾਂਦਾ ਹਾਂ ਮੇਰੀਆਂ ਕਈ ਹੋਰ ਵੀ ਅਜੀਬ ਹੌਬੀਜ਼ ਹਨ ਮੈਂ ਬਿਸਤਰ ਵਿੱਚ ਬੈਠ ਗਿਆ ਅਤੇ ਸਬੋਧ ਮੇਰੇ ਨਜ਼ਦੀਕ ਹੀ ਕੁਰਸੀ ਤੇ ਬੈਠ ਗਿਆ ਉਹ ਕੁਰਸੀ ਕੋਲ ਪਏ ਟੇਬਲ ਤੋਂ ਅਖਬਾਰ ਚੱਕ ਕੇ ਵੇਖਣ ਲੱਗਿਆ ਮੈਂ ਉਸ ਨੂੰ ਕਿਹਾ ਵੈਸੇ ਮੈਨੂੰ ਇਹ ਕਹਿੰਦੇ ਹੋਏ ਝਿਜਕ ਮਹਿਸੂਸ ਹੁੰਦੀ ਹੈ ਪਰ ਮੈਂ ਤੁਹਾਡੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਹਾਂ ਸਭ ਕੁਝ ਹਾਂ ਮੈਨੂੰ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਜੇ ਤੁਹਾਨੂੰ ਇਸ ਨਾਲ ਖੁਸ਼ੀ ਮਿਲਦੀ ਹੈ ਵੈਸੇ ਵੀ ਮੈਂ ਪਹਿਲਾਂ ਕਦੀ ਕੋਈ ਗੱਲ ਕਿਸੇ ਨਾਲ ਸਾਂਝੀ ਨਹੀਂ ਸੀ ਕਰਦਾ ਪਰ ਪਿਛਲੇ ਕੋਈ ਸਮੇਂ ਤੋਂ ਮੈਂ ਬਿਲਕੁਲ ਸ਼ਰਿਆਮ ਹੋ ਗਿਆ ਹਾਂ ਮੈਂ ਕੁਝ ਵੀ ਲੁਕਾ ਕੇ ਨਹੀਂ ਰੱਖਦਾ ਸਾਡੇ ਕੋਲ ਲੁਕਾਉਣ ਨੂੰ ਹੁੰਦਾ ਵੀ ਕੁਝ ਨਹੀਂ ਐਵੇਂ ਮਨੁੱਖਾਂ ਨੂੰ ਵਹਿਮ ਰਹਿੰਦਾ ਕਿ ਇਹ ਗੱਲ ਉਸਨਾਂ ਦੀ ਨਿੱਜੀ ਹੈ ਸਭ ਦੀਆਂ ਨਿੱਜੀ ਗੱਲਾਂ ਤਕਰੀਬਨ ਇੱਕੋ ਜਿਹੀਆਂ ਹੁੰਦੀਆਂ ਹਨ ਮੈਨੂੰ ਇਸੇ ਤਰ੍ਹਾਂ ਮਹਿਸੂਸ ਹੁੰਦਾ ਹੈ ਫਿਰ ਸੁਬੋਧ ਕੁਰਸੀ ਵਿੱਚ ਹੀਠਾਂ ਨੂੰ ਖਿਸਕ ਗਿਆ ਅਤੇ ਅੱਧ ਲੇਟੀ ਅਵਸਥਾ ਵਿੱਚ ਬੈਠ ਗਿਆ ਉਸਨੇ ਆਪਣੀਆਂ ਲੱਤਾਂ ਦੂਜੀ ਕੁਰਸੀ ਤੇ ਰੱਖ ਲਈਆਂ ਕੀ ਇਸ ਕਮਰੇ ਵਿੱਚ ਕੋਈ ਛੋਟੀ ਲਾਈਟ ਹੈ ਸੁਬੋਧ ਨੇ ਆਸੇ-ਪਾਸੇ ਕਮਰੇ ਵਿੱਚ ਵੇਖਿਆ ਹਾਂ ਹੈ ਮੈਂ ਸੰਖੇਪ ਵਿੱਚ ਜਵਾਬ ਦਿੱਤਾ ਤਾਂ ਫਿਰ ਵੱਡੀ ਲਾਈਟ ਬੰਦ ਕਰ ਦਿਓ ਪਲੀਜ਼ ਮੈਂ ਵੱਡੀ ਲਾਈਟ ਬੰਦ ਕਰ ਦਿੱਤੀ ਅਤੇ ਛੋਟੀਆਂ ਦੋ ਲਾਈਟਸ ਆਨ ਕੀਤੀਆਂ ਇਹਨਾਂ ਦੀ ਲਾਈਟ ਕਾਫੀ ਸੀ ਸੁਬੋਧ ਮੇਰੇ ਵੱਲ ਵੇਖ ਕੇ ਮੁਸਕਰਾਇਆ ਕੱਲ ਸਵੇਰੇ ਮੈਂ ਤੁਹਾਡੀਆਂ ਪੇਂਟਿੰਗਸ ਵੇਖਾਂਗਾ ਹੋ ਸਕਦਾ ਇੱਕ ਦੋ ਲੈ ਵੀ ਜਾਵਾਂ ਪਰ ਮੈਂ ਪੈਸੇ ਨਹੀਂ ਦੇਣੇ ਕੋਈ ਗੱਲ ਨਹੀਂ ਜੀ ਮੈਂ ਥੋੜਾ ਹੱਸ ਕੇ ਜਵਾਬ ਦਿੱਤਾ ਹੁਣ ਤੁਸੀਂ ਆਪਣੇ ਬਾਰੇ ਦੱਸੋ ਮੈਨੂੰ ਕਮਰੇ ਦੀ ਹਲਕੀ ਲਾਈਟ ਵਿੱਚ ਅਤੇ ਮੇਰੇ ਕਮਰੇ ਵਿੱਚ ਜਿੱਥੇ ਪਰਫਿਊਮ ਦੀ ਹਲਕੀ ਖੁਸ਼ਬੂ ਕਮਰੇ ਨੂੰ ਮਹਿਕਾ ਰਹੀ ਸੀ ਮੈਂ ਚੰਗਾ ਮਹਿਸੂਸ ਕਰ ਰਿਹਾ ਸੀ ਖਾਸ ਕਰ ਇਸ ਲਈ ਕਿ ਮੈਂ ਮਾਇਰਾ ਬਾਰੇ ਸਭ ਕੁਝ ਜਾਣ ਸਕਾਂਗਾ ਸੁਬੋਧ ਨੇ ਬੋਲਣਾ ਸ਼ੁਰੂ ਕੀਤਾ ਮੈਂ ਮੁਹੱਬਤ ਵਿੱਚ ਡੁੱਬਿਆ ਹੋਇਆ ਜਾਂ ਇਸ ਤਰ੍ਹਾਂ ਕਹਿ ਲਵੋ ਮੁਹੱਬਤ ਨਾਲ ਭਰਿਆ ਹੋਇਆ ਆਦਮੀ ਹਾਂ ਪਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁਹੱਬਤ ਵਿੱਚ ਹਾਰਿਆ ਹੋਇਆ ਆਦਮੀ ਹਾਂ ਪਰ ਮੈਨੂੰ ਇਸ ਹਾਰ ਤੇ ਅਫਸੋਸ ਨਹੀਂ ਹੁੰਦਾ ਕਿਉਂਕਿ ਮੁਹੱਬਤ ਦੀ ਹਾਰ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਣ ਵਾਲੀ ਚੀਜ਼ ਹੈ ਇਸ ਨੂੰ ਭੁੱਲਿਆ ਨਹੀਂ ਜਾ ਸਕਦਾ ਦੂਸਰੀ ਗੱਲ ਮੁਹੱਬਤ ਬਹੁਤ ਵੱਡੀ ਚੀਜ਼ ਹੈ ਮੁਹੱਬਤ ਕਿਸੇ ਵੀ ਜਗ੍ਹਾ ਨੂੰ ਤੇ ਹਰ ਤਰ੍ਹਾਂ ਦੇ ਹਾਲਾਤ ਨੂੰ ਸਵਰਗ ਬਣਾ ਦਿੰਦੀ ਹੈ ਮੁਹੱਬਤ ਮਨੁੱਖ ਨੂੰ ਸਿਖਾਉਂਦੀ ਹੈ ਕਿ ਉਸ ਨੂੰ ਸਿਰਫ ਆਪਣੇ ਲਈ ਹੀ ਨਹੀਂ ਜਿਉਣਾ ਚਾਹੀਦਾ ਮੁਹੱਬਤ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਹੈ ਮੁਹੱਬਤ ਦੇ ਬਿਨਾ ਮਨੁੱਖ ਸਿਰਫ ਮਸ਼ੀਨ ਹੁੰਦਾ ਹੈ ਮੁਹੱਬਤ ਇੱਕ ਅਜਿਹਾ ਟੌਨਿਕ ਹੈ ਜਿਸ ਨੂੰ ਪੀਂਦਿਆਂ ਕਮਜ਼ੋਰ ਤੋਂ ਕਮਜ਼ੋਰ ਆਦਮੀ ਵੀ ਸਾਰੀ ਦੁਨੀਆ ਨਾਲ ਲੜਨ ਲਈ ਤਿਆਰ ਹੋ ਜਾਂਦਾ ਹੈ ਮੁਹੱਬਤ ਕੁਦਰਤ ਨੂੰ ਸਮਝਣ ਲਈ ਪਹਿਲਾ ਇਲਮ ਹੈ ਮੁਹੱਬਤ ਆਪਣੇ ਆਪ ਨੂੰ ਜਾਣਨ ਲਈ ਪਹਿਲੀ ਸ਼ਰਤ ਹੈ ਮੁਹੱਬਤ ਪਰਮਾਤਮਾ ਵੱਲ ਜਾਣ ਲਈ ਪਹਿਲੀ ਪੌੜੀ ਹੈ ਮੁਹੱਬਤ ਸਾਨੂੰ ਜਿਉਂਦੇ ਰਹਿਣਾ ਸਿਖਾਉਂਦੀ ਹੈ ਪਰ ਇਹ ਵੀ ਸੱਚ ਹੈ ਕਿ ਕਾਮ ਅਤੇ ਮੁਹੱਬਤ ਕਦੇ ਬੁੱਢੇ ਨਹੀਂ ਹੁੰਦੇ ਮੈਂ ਇਹੋ ਸਿੱਖਿਆ ਹੈ ਕਿ ਜੇ ਤੁਸੀਂ ਮੁਹੱਬਤ ਨੂੰ ਸਮਝਣਾ ਹੈ ਤਾਂ ਧਰਮ ਪੜੋ ਤੇ ਜੇ ਤੁਸੀਂ ਧਰਮ ਨੂੰ ਸਮਝਣਾ ਹੈ ਤਾਂ ਮੁਹੱਬਤ ਕਰੋ ਹੋ ਸਕਦਾ ਹੈ ਮਨੋਵਿਗਿਆਨੀਆਂ ਜਾਂ ਬਹੁਤੇ ਸਿਆਣੇ ਲੋਕਾਂ ਜਾਂ ਡਾਕਟਰਾਂ ਲਈ ਇਹ ਗੱਲ ਸਹੀ ਹੋਵੇ ਕਿ ਮੁਹੱਬਤ ਕਾਮ ਦਾ ਹੀ ਕੋਈ ਰੂਪ ਹੈ ਪਰ ਅਸੀਂ ਜਿਸ ਸਮਾਜ ਵਿੱਚ ਪੈਦਾ ਹੋਏ ਹਾਂ ਇਸ ਵਿੱਚ ਮੁਹੱਬਤ ਅਤੇ ਕਾਮ ਦੋਹਾਂ ਨੂੰ ਹੀ ਹਕਾਰਤ ਭਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਮੇਰੇ ਮਨ ਵਿੱਚ ਇਸ ਤਰ੍ਹਾਂ ਦੇ ਹੀ ਵਿਚਾਰ ਸਨ ਜਦੋਂ ਮੈਂ 15 ਕੁ ਸਾਲ ਦਾ ਸੀ ਕਿ ਇਹ ਸ਼ਾਇਦ ਕੋਈ ਪਾਪ ਹੈ ਪਰ ਇਹ ਗੱਲ ਬੜੀ ਅਜੀਬ ਹੈ ਕਿ ਸਾਡਾ ਸਮਾਜ ਇਹ ਚਾਹੁੰਦਾ ਹੈ ਕਿ ਕੋਈ ਵੀ ਲੜਕਾ ਜਾਂ ਲੜਕੀ ਕਾਮ ਬਾਰੇ ਜਾਂ ਮੁਹੱਬਤ ਬਾਰੇ ਨਾ ਸੋਚੇ ਪਰ ਵਿਆਹ ਹੁੰਦਿਆਂ ਹੀ ਉਹ ਆਪਣੇ ਸਾਥੀ ਨਾਲ ਪਿਆਰ ਨਾਲ ਰਹੇ ਤੇ ਮਸ਼ੀਨ ਵਾਂਗ ਬੱਚੇ ਪੈਦਾ ਕਰੇ ਜਿਵੇਂ ਮਨੁੱਖ ਕੋਈ ਮਸ਼ੀਨ ਹੋਵੇ ਅਤੇ ਉਸ ਤੋਂ ਲੋੜ ਅਨਸਾਰ ਹੀ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ ਪਤਾ ਨਹੀਂ ਇਹ ਸਭ ਜੋ ਮੇਰੇ ਮਨ ਵਿੱਚ ਹੈ ਇਹ ਸ਼ਾਇਦ ਸਾਡੇ ਸਮਾਜ ਅਤੇ ਮੇਰੀ ਆਪਣੀ ਸੋਚ ਦਾ ਮਿਲਿਆ ਜੁਲਿਆ ਰੂਪ ਹੈ ਮੈਨੂੰ ਅੱਜ ਤੱਕ ਕੋਈ ਅਜਿਹਾ ਆਦਮੀ ਨਹੀਂ ਮਿਲਿਆ ਜੋ ਮੁਹੱਬਤ ਬਾਰੇ ਮੇਰੇ ਵਾਂਗ ਸੋਚਦਾ ਹੋਵੇ ਜਾਂ ਜਿਵੇਂ ਮੈਂ ਮਾਇਰਾ ਬਾਰੇ ਸੋਚਦਾ ਹਾਂ ਮਾਇਰਾ ਉਸ ਦਾ ਅਸਲ ਨਾਮ ਨਹੀਂ ਹੈ ਉਸ ਦਾ ਨਾਮ ਮਨਜੋਤ ਹੈ ਪਰ ਉਸਨੇ ਮੈਨੂੰ ਕਿਹਾ ਸੀ ਕਿ ਮੈਂ ਉਸ ਨੂੰ ਇਸੇ ਨਾਮ ਨਾਲ ਬੁਲਾਵਾਂ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਤਾਂ ਮੈਂ ਉਸ ਸਮੇਂ 16 ਸਾਲ ਦਾ ਸੀ ਉਸ ਦੀ ਉਮਰ ਵੀ ਮੇਰੇ ਬਰਾਬਰ ਹੀ ਹੈ ਉਹ ਜ਼ਿੰਦਗੀ ਨਾਲ ਭਰੀ ਹੋਈ ਸੀ ਉਸ ਦੇ ਆਸ-ਪਾਸ ਖੁਸ਼ੀ ਨੱਚਦੀ ਸੀ ਉਸ ਨੂੰ ਵੇਖਦੇ ਮੈਂ ਸਭ ਕੁਝ ਭੁੱਲ ਗਿਆ ਮੈਨੂੰ ਲੱਗਦਾ ਸੀ ਕਿ ਇਸ ਧਰਤੀ ਤੇ ਸਿਰਫ ਇੱਕੋ ਚੀਜ਼ ਹੈ ਉਹ ਹੈ ਮਾਇਰਾ ਸਾਡੇ ਘਰ ਇੱਕੋ ਪਿੰਡ ਵਿੱਚ ਇੱਕ ਦੂਜੇ ਤੋਂ ਕਾਫੀ ਦੂਰੀ ਤੇ ਸਨ ਮੇਰਾ ਕਦੇ-ਕਦੇ ਉਹਨਾਂ ਦੇ ਘਰ ਜਾਣਾ ਹੁੰਦਾ ਸੀ ਕਈ ਵਾਰ ਉਹ ਰਸਤੇ ਵਿੱਚ ਵੀ ਮਿਲ ਜਾਂਦੀ ਸੀ ਉਹ ਇਸ ਗੱਲ ਨੂੰ ਸਮਝਦੀ ਸੀ ਕਿ ਮੈਂ ਉਸ ਦਾ ਖੈਰ ਖਵਾ ਹਾਂ ਉਹ ਮੈਨੂੰ ਚੰਗਾ ਸਮਝਦੀ ਸੀ ਪਰ ਉਹ ਮੈਨੂੰ ਅਜੇ ਹੀ ਨਜ਼ਰ ਨਾਲ ਨਹੀਂ ਸੀ ਵੇਖਦੀ ਜਿਸ ਨੂੰ ਮੁਹੱਬਤ ਕਿਹਾ ਜਾਵੇ ਮੈਂ ਉਸ ਨੂੰ ਕਦੇ ਨਹੀਂ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ ਮੈਂ ਇੱਕ ਵਾਰ ਉਸ ਨੂੰ ਇਹ ਕਿਹਾ ਸੀ ਕਿ ਜੇਕਰ ਜ਼ਿੰਦਗੀ ਵਿੱਚ ਕਦੇ ਵੀ ਕੋਈ ਅਜਿਹਾ ਕੰਮ ਹੋਵੇ ਜੋ ਤੇਰੇ ਲਈ ਕੋਈ ਨਾ ਕਰ ਸਕਦਾ ਹੋਵੇ ਉਹ ਮੈਂ ਕਰਾਂਗਾ ਤੈਨੂੰ ਜਦੋਂ ਵੀ ਲੋੜ ਹੋਵੇ ਦੱਸੀ ਪੂਰਾ 1 ਸਾਲ ਮੈਂ ਉਸ ਬਾਰੇ ਸੋਚਦਾ ਰਿਹਾ ਉਸ ਦੇ ਸੁਪਨੇ ਵੇਖਦਾ ਰਿਹਾ ਮੈਂ ਅਕਸਰ ਸੋਚਿਆ ਕਰਦਾ ਸੀ ਕਿ ਕਦੇ ਤਾਂ ਸਾਡੇ ਘਰ ਦਾ ਦਰਵਾਜ਼ਾ ਖੜਕੇਗਾ ਤੇ ਜਦੋਂ ਮੈਂ ਵੇਖਾਂਗਾ ਦਰਵਾਜ਼ੇ ਤੇ ਮਾਇਰਾ ਹੋਵੇਗੀ ਪਰ ਇਹ ਕਦੇ ਨਹੀਂ ਹੋਇਆ ਪਰ ਇੱਕ ਸਾਲ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਹੈ ਮੈਨੂੰ ਅਫਸੋਸ ਹੋਇਆ ਪਰ ਮੈਂ ਸੋਚਦਾ ਸੀ ਕਿ ਜੇਕਰ ਉਹ ਇਸੇ ਤਰ੍ਹਾਂ ਖੁਸ਼ ਹੈ ਤਾਂ ਇਹ ਠੀਕ ਹੈ ਤੇ ਮੇਰੀ ਇਹੀ ਗੱਲ ਹੈ ਜਿਹੜੀ ਮੈਨੂੰ ਲੋਕਾਂ ਨਾਲੋਂ ਜੁਦਾ ਕਰਦੀ ਹੈ ਕਿ ਮੈਨੂੰ ਮੁਹੱਬਤ ਵਿੱਚ ਆਪਣੇ ਲਈ ਕੁਝ ਵੀ ਨਹੀਂ ਸੀ ਚਾਹੀਦਾ ਮੈਂ ਉਸ ਨੂੰ ਹਮੇਸ਼ਾ ਕਿਸੇ ਪਰੀ ਦੇ ਰੂਪ ਵਿੱਚ ਵੇਖਿਆ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਕਿਸੇ ਵੀ ਗੱਲ ਨਾਲ ਉਸ ਨੂੰ ਤਕਲੀਫ ਹੋਵੇ ਫਿਰ ਇੱਕ ਦਿਨ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ ਉਹ ਰਸਤੇ ਤੋਂ ਲੰਘਦੀ ਮੈਨੂੰ ਮਿਲੀ ਸੀ ਉਸ ਨੇ ਕਿਹਾ 15 ਜਾਂ 20 ਮਿੰਟ ਰੋਕ ਕੇ ਘਰ ਆ ਜਾਣਾ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਪਤਾ ਨਹੀਂ ਕੀ ਗੱਲ ਹੈ ਮੈਂ ਚਲਿਆ ਗਿਆ ਮਾਇਰਾ ਘਰ ਵਿੱਚ ਇਕੱਲੀ ਸੀ ਮੈਂ ਦਰਵਾਜ਼ਾ ਖੜਕਾਇਆ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਫਿਰ ਬੰਦ ਕਰ ਦਿੱਤਾ ਮੈਂ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਉਹ ਕੀ ਕਹੇਗੀ ਅਸੀਂ ਉਹਨਾਂ ਦੇ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੇ ਸੀ ਇਸ ਘਰ ਵਿੱਚ ਸਿਰਫ ਦੋ ਹੀ ਕਮਰੇ ਸਨ ਮਾਇਰਾ ਮੇਰੇ ਕੋਲ ਬੈਠ ਗਈ ਮੈਂ ਕੁਝ ਕਹਿਣਾ ਚਾਹੁੰਦੀ ਹਾਂ ਉਸਨੇ ਇੰਨਾ ਹੀ ਕਿਹਾ ਤੇ ਰੋਣ ਲੱਗੀ ਉਸਦੇ ਬੁੱਲ ਕੰਬ ਰਹੇ ਸਨ ਹੱਥ ਵੀ ਕੰਬ ਰਹੇ ਸਨ ਕਿਉਂਕਿ ਉਹ ਅਜਿਹੇ ਸਮਾਜ ਵਿੱਚ ਪੈਦਾ ਹੋਈ ਸੀ ਜਿੱਥੇ ਕੁੜੀ ਦਾ ਕਿਸੇ ਵੀ ਮੁੰਡੇ ਨੂੰ ਮੁਹੱਬਤ ਕਰਨਾ ਜਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਪਾਪ ਮੰਨਿਆ ਜਾਂਦਾ ਹੈ ਮੈਂ ਇੰਨਾ ਤਾਂ ਸਮਝ ਗਿਆ ਸੀ ਕਿ ਇਹ ਇਸ ਤਰ੍ਹਾਂ ਦੀ ਹੀ ਕੋਈ ਗੱਲ ਹੋਵੇਗੀ ਉਸਨੇ ਕਿਹਾ ਕਿ ਉਹ ਸਿਮਰਨ ਨੂੰ ਪਿਆਰ ਕਰਦੀ ਹੈ ਸਿਮਰਨ ਨਾਲ ਵਾਲੇ ਪਿੰਡ ਦਾ ਮੁੰਡਾ ਸੀ ਜੋ ਮਾਇਰਾ ਦੇ ਨਾਲ ਪੜਦਾ ਸੀ ਮੇਰੇ ਲਈ ਇਹ ਸੁਣਨਾ ਬਹੁਤ ਔਖਾ ਸੀ ਸਿਮਰਨ ਵੀ ਮੇਰਾ ਫਰੈਂਡ ਸੀ ਮੇਰਾ ਵੀ ਉਹਨਾਂ ਦੇ ਘਰ ਆਉਣ ਜਾਣ ਸੀ ਮਾਇਰਾ ਨੇ ਕਿਹਾ ਕਿ ਮੈਂ ਸਿਮਰਨ ਦੇ ਘਰਦਿਆਂ ਨਾਲ ਉਸ ਦੇ ਵਿਆਹ ਦੀ ਗੱਲ ਕਰਾਂ ਅਤੇ ਮਾਇਰਾ ਦੇ ਭਰਾ ਨੂੰ ਵੀ ਇਸ ਲਈ ਮਨਾਵਾਂ ਮੈਂ ਇਸ ਲਈ ਹਾਂ ਕਰ ਦਿੱਤੀ ਮੈਂ ਆਪਣੇ ਲੈਵਲ ਤੇ ਹਰ ਕੋਸ਼ਿਸ਼ ਕੀਤੀ ਤਾਂ ਕਿ ਦੋਹਾਂ ਪਰਿਵਾਰਾਂ ਵਿੱਚ ਤਾਲਮੇਲ ਬੈਠ ਸਕੇ ਤੇ ਮਾਇਰਾ ਤੇ ਸਿਮਰਨ ਦਾ ਵਿਆਹ ਹੋ ਸਕੇ ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਈਆਂ ਇਸ ਦੇ ਬਾਅਦ ਮੈਂ ਵਿਦੇਸ਼ ਚਲਾ ਗਿਆ ਫਿਰ ਕਦੇ ਵੀ ਮੇਰੀ ਮਾਇਰਾ ਨਾਲ ਗੱਲ ਨਹੀਂ ਹੋਈ ਫਿਰ ਇੱਕ ਦਿਨ ਅਚਾਨਕ ਮੇਰੇ ਫੋਨ ਤੇ ਇੱਕ ਕਾਲ ਆਈ ਕਰੀਬ 15-16 ਸਾਲ ਬਾਅਦ ਮੈਂ ਮਾਇਰਾ ਦੀ ਆਵਾਜ਼ ਸੁਣ ਰਿਹਾ ਸਾਂ ਮੈਂ ਹੈਰਾਨੀ ਨਾਲ ਪਰ ਗਿਆ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਗੱਲ ਕਰਾਂ ਉਸਨੇ ਕਿਹਾ ਕਿ ਉਹ ਇੱਕ ਅਨਾਥ ਆਸ਼ਰਮ ਵਿੱਚ ਟੀਚਰ ਹੈ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ ਦਿਲ ਤੇਜ਼ ਧੜਕ ਰਿਹਾ ਸੀ ਕਿਉਂਕਿ ਉਹ ਮੇਰੀ ਮੁਹੱਬਤ ਸੀ ਜਿਸ ਲਈ ਮੈਂ ਦਿਨ ਰਾਤ ਦੁਆਵਾਂ ਮੰਗੀਆਂ ਕਿ ਉਸ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲੇ ਉਸ ਦੀ ਜ਼ਿੰਦਗੀ ਵਿੱਚ ਪਿਛਲੇ ਸਮੇਂ ਵਿੱਚ ਕੀ ਹੋਇਆ ਇਸ ਬਾਰੇ ਸਾਡੀ ਕੋਈ ਗੱਲ ਨਹੀਂ ਹੋਈ ਫਿਰ ਉਸ ਦੇ ਨਾਲ ਮੇਰਾ ਸੰਪਰਕ ਬਣ ਗਿਆ ਪਰ ਹਰ ਵਾਰ ਬਸ ਆਮ ਜਿਹੀ ਗੱਲਬਾਤ ਹੁੰਦੀ ਰਹੀ ਜੋ ਹਾਲੇ ਤੱਕ ਜਾਰੀ ਹੈ ਮੈਂ ਹਰ ਰੋਜ਼ ਇਹ ਸੋਚਦਾ ਹਾਂ ਕਿ ਉਸ ਕੋਲ ਜਾਵਾਂ ਉਸ ਨੂੰ ਪੁੱਛਾਂ ਕਿ ਉਸ ਨਾਲ ਰੇਪ ਕਿਉਂ ਤੇ ਕਿਵੇਂ ਹੋਇਆ ਤੇ ਹੋਰ ਵੀ ਬਹੁਤ ਕੁਝ ਪਰ ਕੁਝ ਹੈ ਜੋ ਮੈਨੂੰ ਰੋਕਦਾ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਮੇਰੇ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੀ ਹੈ ਪਤਾ ਨਹੀਂ ਕਿਉਂ ਮੈਂ ਜੇਕਰ ਉਸ ਦਾ ਹਾਲ ਵੀ ਸੁਨੇਹੇ ਰਾਹੀਂ ਪੁੱਛਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਸ਼ਾਇਦ ਇਹ ਪਸੰਦ ਨਹੀਂ ਹੈ ਮੈਂ ਉਸ ਦੀ ਆਤਮਾ ਤੇ ਬੋਝ ਨਹੀਂ ਸੀ ਬਣਨਾ ਚਾਹੁੰਦਾ ਭਾਵੇਂ ਉਹ ਇੱਕ ਚੰਗੇ ਆਦਮੀ ਦੇ ਰੂਪ ਵਿੱਚ ਮੈਨੂੰ ਪਸੰਦ ਕਰਦੀ ਸੀ ਪਰ ਬਿਨਾਂ ਉਸ ਦੀ ਇਜਾਜ਼ਤ ਦੇ ਮੈਂ ਉਸ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ ਇਹੀ ਮੇਰੀ ਉਸ ਲਈ ਰਿਸਪੈਕਟ ਹੈ ਪਰ ਜਦੋਂ ਵੀ ਕਦੇ ਮੈਂ ਮਹਿਸੂਸ ਕਰਾਂਗਾ ਕਿ ਉਸ ਨੂੰ ਕਿਸੇ ਦੀ ਜ਼ਰੂਰਤ ਹੈ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਲ ਹੋਵਾਂਗਾ ਇਹ ਬੋਲਦਾ ਬੋਲਦਾ ਸੁਬੋਧ ਕੁਝ ਚਿਰ ਰੁਕ ਗਿਆ ਅਸੀਂ ਦੋਵੇਂ ਚੁੱਪਚਾਪ ਬੈਠੇ ਰਹੇ ਸੁਬੋਧ ਨੇ ਅੱਖਾਂ ਬੰਦ ਕੀਤੀਆਂ ਤੇ ਆਪਣਾ ਸਿਰ ਪਿੱਛੇ ਵੱਲ ਕੁਰਸੀ ਤੇ ਰੱਖ ਲਿਆ ਕੁਝ ਸਮੇਂ ਬਾਅਦ ਅੱਖਾਂ ਖੋਲਦੇ ਹੋਏ ਉਸਨੇ ਫਿਰ ਬੋਲਣਾ ਸ਼ੁਰੂ ਕੀਤਾ ਇਸ ਤੋਂ ਅੱਗੇ ਅਗਲੇ ਭਾਗ ਵਿੱਚ